باپ مرے او سر ننگا تے ویر مرل کنڈ خلی ماما ماج محمد اے کون کرے رکھ ولی سو سال پہلے سو پائی پہلے سو سال پہلے دے پائی پائی آدیا باما نہیں تو دشمن تو بھی پیڑا بن ہے اللہ دے فقیر نے کنے سو سال پہلے کیا ਭਾਈ ਭਾਈਆਂ ਦੇ ਵੈਰੀ ਹੁੰਦੇ ਤੇ ਭਾਈ ਭਾਈਆਂ ਦੀਆਂ ਪਾਵਾਂ ਤੇ ਬਾਪ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾ ਠੰਡੀਆਂ ਛਾਵਾਂ ਮਾਂ ਮਰੇ ਤੇ ਪੇਕੇ ਹੀ ਮੁੱਕਦੇ مکتے مکتے او پیو مرے کر ویلا شالا مرن نویر کسے اجڑ جاندہ جے ملا کہ سب روگاں تو روگ جے ڈاڈا پیسہ مک جائے تے سگا بھی کہندا او ساڈا دور دا رشتہ دار ہے پیسہ آ جائے تے کہندا ساڈا فرسٹ کزن ہے اللہ دا فقیر نے کنے سو سال پہلے کہہ دیتا سب روگا تو میں بیٹھا درویشاں دے قدماں چ میں بیٹھا تے توجہ روگ جڑا جس دا نام غریبی کانڈ بلا کے نس جاندے نے رشتے دار قریبی بندہ کہنا انہیں کہا یار کمائی صحیح نہیں ہے تو خیال کر یار اور یار پھر تو ان پتہ انہاں کہتے کرنا ہی پہندہ ہے بچے جو ہے ਤੇ ਉਹਨੇ ਟੁਰ ਜਾਣਾ ਹੈ ਬੱਚਿਆਂ ਨੇ ਰਹਿ ਜਾਣਾ ਹੈ ਹਰ ਬੰਦੇ ਨੇ ਆਪਣੀ ਕਬਰ 'ਚ ਆਪ ਜਾਣਾ ਹੈ ਕਿਸੇ ਨੇ ਕਿਸੇ ਦੀ ਇੱਥੇ ਤੇ ਕਿਸੇ ਦੀ ਜਗ੍ਹਾ ਤੇ ਕਈ ਕੰਮ ਹੋ ਜਾਂਦੇ ਨੇ ਕਬਰ 'ਚ ਬੰਦੇ ਨਹੀਂ ਜਾਣਾ ਹੈ ਆਪ ਹੀ ਜੋ ਕੀਤਾ ਆਪ ਹੀ ਭਰਨਾ ਹੈ ਕਿਸੇ ਨੇ ਨਹੀਂ ਕਿਸੇ ਨੇ ਤੇ ਰੱਖਣਾ ਵੀ ਨਹੀਂ ਮੀਆਂ ਸਾਹਿਬ ਲਿਖਦੇ ਨੇ ਜਿੰਨਾ ਲਈ ਆ ਲਈ ਆ ਲਈ ਡਿਲੇ ਜ਼ਰਾ ਕੱਟ ਜਿੰਨਾ ਲਈ ਤੂੰ ਪਾਪ ਕਮਾਏ ਅੱਜ ਕਿੱਥੇ ਨਹੀਂ ਤੇਰੇ ਘਰ ਦੇ ਉਹ ਪੈਰ ਪਸਾਰ ਪਇਓ ਵਿੱਚ ਵੇੜੇ ਤੇ ਕੱਢੋ ਕੱਢੋ ਕਰ ਇਕੱਠੇ ਰੋਟੀ ਖਾਣੀ ਏ ਇੱਕੋ ਜਿਹਾ ਸੂਟ ਪਾਣਾ ਹੈ ਇਕੱਠੇ ਦੂਸਰੇ ਸ਼ਹਿਰ 'ਚ ਜਾਣਾ ਹੈ ਇਕੱਠੇ ਦੂਸਰੇ ਮੁਲਕ 'ਚ ਜਾਣਾ ਹੈ ਅੱਜ ਬੇਲੀ ਬੇਲੀ ਹਰ ਕੋਈ ਆਖੇ ਤੇ ਮੈਂ ਵੀ ਆਖਾਂ ਬੇਲੀ ਪਰ ਉਸ ਵੇਲੇ ਦਾ ਕੋਈ ਨਹੀਂ ਜੇ ਬੇਲੀ ਜਦ ਜਾਸੀ ਜਾਣ ਅਕੇਲੀ ਉਹ ਜਿਹੜਾ ਬਹੁਤਾ ਸੱਜਣ ਹੁੰਦਾ ਪਹੁੰਚਦਾ ਹੀ ਉਦੋਂ ਏ ਜਦੋਂ ਮਿੱਟੀ ਮੁੱਟੀ ਪਾਉਂਦੇ ਹੁੰਦੇ ਨੇ ਤੇ ਮੀਆਂ ਸਾਹਿਬ ਲਿਖਦੇ ਨੇ ਨੱਪੀ ਬੁੱਕੀ ਮਿੱਟੀ ਪਾਉਂਦੇ ਅੱਗੇ ਆ ਕੇ ਨਾ ਮੂੰਹ ਵਿਖਾਣ ਵਾਸਤੇ ਇੰਜ ਮਿੱਟੀ ਚੋਕ ਕੇ ਪਾਣ ਲੱਗ ਜਾਂਦਾ ਹੈ ਨੱਪੀ ਬੁੱਕੀ ਮਿੱਟੀ ਪਾਉਂਦੇ ਤੇ ਕਰਦੇ ਢੇਰ ਉਚੇਰਾ ਇੱਕੋ ਵਾਰੀ ਪੜ ਦਰੂਦ ਕਰਾਂ ਨੂੰ ਆਉਂਦੇ ਤੇ ਪਰਤ ਨਾ ਪਾਉਂਦੇ ਫੇਰਾ ਨਾਰੋ ਕਰ ਕੁਝ ਸਬਰ ਸੁਧਣੇ ਬੇਪਰਵਾਹ ਨਾਲ ਯਾਰੀ ਲਾਈਏ ਤੇ ਪੈਂਦੇ ਨੇ ਦੁੱਖ ਸੈ ਦੁਨੀਆ ਤੇ ਜਿਸ ਦੁੱਖ ਨਹੀਂ ਪਾਇਆ ਠੰਡ 'ਚ ਵਜ਼ੂ ਕਰਨਾ ਪੈ ਜੇ ਨਾ ਠੰਡੇ ਪਾਣੀ ਨਾਲ ਤੇ ਕਿੰਨੇ ਦਿਨ ਤੋਂ ਪਹਿਲੇ ਇਹੀ ਦੱਸਦਾ ਮੈਂ ਠੰਡੇ ਪਾਣੀ ਨਾਲ ਵਜ਼ੂ ਕਰਕੇ ਨਮਾਜ਼ ਪੜ੍ਹੀਏ ਦੁਨੀਆ ਤੇ ਜਿਸ ਦੁੱਖ ਨਹੀਂ ਪਾਇਆ ਕਿਉਂ ਆਇਆ ਕਿਵੇਂ ਆਇਆ ਪੁੱਛ ਉਵੈਸ ਬਿਲਾਲ ਦੇ ਕੋਲੋਂ ਉਹਨਾਂ ਕਿਵੇਂ ਯਾਰ ਮਨਾ ਬੰਦੇ ਹੋਰ ਪਾਸੇ ਲੈ ਜਾਂਦੇ ਨੇ ਲੇਕਿਨ ਮੀਆਂ ਸਾਹਿਬ ਨੇ ਉੰਜ ਨਹੀਂ ਲਿਖਿਆ ਜੇ ਜੇ ਬੰਦਾ ਅੱਲਾ ਵਾਲਾ ਹੋ ਜਾਏ ਨਾ ਉਸ ਰਾਹ ਤੇ ਚਲਾ ਜਾਏ ਤੇ ਤਕਲੀਫ ਆਣੀ ਉਹਨੂੰ ਏ ਜਿਹੜਾ ਪਹਿਲੇ ਲੱਗਾ ਹੀ ਉਹਦੇ ਆਰੇ ਉਹਨੂੰ ਕਿੱਥੋਂ ਉਹਨੇ ਆਣ ਹੀ ਨਹੀਂ ਦੇਣੀ ਉਹ ਕਹਿੰਦਾ ਮੈਂ ਹੁਣ ਨਮਾਜ਼ਾਂ ਵੀ ਸ਼ੁਰੂ ਕਰ ਲੀਆਂ ਮੈਂ ਤਸਬੀਹ ਸ਼ੁਰੂ ਕਰ ਲਈ ਹੈ ਹੁਣ ਮੈਨੂੰ ਤੰਗ ਕਰਨ ਲੱਗ ਗਏ ਯਾਰ ਸਾਰੇ ਜਦੋਂ ਮੈਂ ਉਂਝਦਾ ਸੀ ਕੁਝ ਨਹੀਂ ਕਹਿੰਦੇ ਸੀ ਅੱਜ ਮੈਂ ਠੀਕ ਹੋ ਗਿਆ ਤੇ ਅੱਜ ਹੀ ਮੇਰੇ ਪਿੱਛੇ ਪੈ ਗਏ ਤੇ ਤੇਰੇ ਪਿੱਛੇ ਉਦੋਂ ਹੀ ਪੈਣਾ ਜਦੋਂ ਤੂੰ ਸਿੱਧੇ ਰਸਤੇ ਤੇ ਆਣਾ ਹੈ ਉਹ ਯਾਰ ਨਹੀਂ ਹੁੰਦੇ ਉਹ ਵਿੱਚ ਕੋਈ ਹੋਰ ਹੁੰਦਾ ਹੈ ਉਹ ਗੱਲ ਵਿੱਚ ਹੋਰ ਹੁੰਦੀ ਹੈ ਉਹ ਯਾਰ ਨਹੀਂ ਹੁੰਦਾ ਤੇਰਾ ਉਹ ਸ਼ੈਤਾਨ ਹੁੰਦਾ ਹੈ ਉਹਦੇ ਵਿੱਚ ਆ ਕੇ ਐਡਾ ਤੂੰ ਨਮਾਜ਼ੀ ਬਣ ਗਿਆ ਲੈ ਮੈਂ ਜਾਣਨਾ ਤੈਨੂੰ ਉਹ ਉਹ ਯਾਰ ਆਪ ਤੇ ਬਦਬਖਤੀ 'ਚ ਤੇ ਜੇ ਉਹ ਖੁਸ਼ਬਖਤੀ 'ਚ ਆ ਗਿਆ ਤੇ ਉਹਨੂੰ ਤੰਗ ਕਰਦਾ ਹੈ ਐਡਾ ਤੂੰ ਉਹ ਯਾਰ ਪੜ ਲਾਂਗੇ ਯਾਰ ਬਹਿ ਜਾ ਯਾਰ ਪੜ ਲਾਂਗੇ ਯਾਰ ਉਹ ਚਲਾ ਜੀ ਯਾਰ ਕੁਛ ਨਹੀਂ ਹੁੰਦਾ ਕੀ ਤੂੰ ਐਡਾ ਹੀ ਤੂੰ ਨਮਾਜ਼ੀ ਹੋ ਗਿਆ ਤੇ ਕੋਈ ਗੱਲ ਨਹੀਂ ਉਹ ਇੰਜ ਕਰੀ ਜਾਏ ਤੁਸੀਂ ਅਸੀਂ ਜਾਓ ਉਹ ਇੰਜ ਕਰੀ ਜਾਏ ਉਹਨੂੰ ਅਸੀਂ ਅੱਛਾ ਯਾਰ ਠੀਕ ਹੈ ਠੀਕ ਹੈ ਯਾਰ ਚੁੱਪ ਕਰਕੇ ਜਾਓ ਉਹ ਨਹੀਂ ਹੁੰਦਾ ਤੁਹਾਨੂੰ ਲੱਗਦਾ ਤੁਹਾਡਾ ਯਾਰ ਇਹ ਨਹੀਂ ਉਹ ਸ਼ੈਤਾਨ ਹੁੰਦਾ ਹੈ ਤੇ ਇੱਕ ਸ਼ੇਰ ਮੈਂ ਪੇਸ਼ ਕਰਨ ਲੱਗਾ ਹਾਂ ਦੁਨੀਆ ਤੇ ਐ ਵੀ ਰੱਖੀਏ ਤੇ ਐ ਵੀ ਰੱਖੀਏ ਤੇ ਐ ਵੀ ਨਹੀਂ ਜੇ ਉਸ ਰਾਹ ਤੇ ਚਲਾ ਗਿਆ ਨਾ ਉਧਰ ਹੀ ਰਹਿ ਤੇਰੇ ਬਾਕੀ ਕੰਮ ਆਪੇ ਸਹੀ ਹੋ ਜਾਣਗੇ ਮੀਆਂ ਸਾਹਿਬ ਦੁਨੀਆ ਤੇ ਉਹ ਸੁੱਖ ਨਹੀਂ ਪਾਉਂਦਾ ਜਿਹੜਾ ਦੋ ਕਰਾਂ ਦਾ ਸਾਂਝਾ ਇੱਕੋ ਹੀ ਪਾਸਾ ਰੱਖ ਲੈਣੀ ਹੀਰੇ ਯਾ ਖੇੜੇ ਯਾ ਰਾਂਝਾ ਇੱਕੋ ਹੀ ਪਾਸਾ ਇੱਕੋ ਹੀ ਪਾਸਾ ਰੱਖ ਲੈਣੀ ਹੀਰੇ ਯਾ ਖੇੜੇ ਯਾ ਰਾਂਝਾ ਇਹ ਤੁੰਬਾ ਜਿੰਦੜੀ ਦਾ ਸਦਾ ਨਹੀਂ ਵੱਜਦਿਆਂ ਰਹਿਣਾ ਐ ਤੁੰਬਾ ਤੁੰਬਾ ਜਿੰਦੜੀ ਦਾ ਸਦਾ ਨਹੀਂ ਵੱਜਦਿਆਂ ਜਿੰਨੀ ਮਰਜ਼ੀ ਉਮਰ ਹੋ ਜਾਏ ਜਾਣਾ ਜ਼ਰੂਰ ਹੈ ਇੱਕ ਦਿਨ ਤਾਰ ਨੇ ਟੁੱਟ ਜਾਣਾ ਏ ਇੱਕ ਦਿਨ ਤਾਰ ਨੇ ਟੁੱਟ ਜਾਣਾ ਜਦੋਂ ਹੱਥ ਵਸ ਡਾਡੇ ਦੇ ਪੈਣਾ ਤੁੰਬਾ ਜਿੰਦੜੀ ਦਾ ਇਹ ਸਦਾ ਨਹੀਂ ਬਚਦੇ ਨਹੀਂ ਤੇ ਕੀ ਹੁੰਦਾ ਹੈ ਜਾਣ ਲੱਗਾ ਕਹਿੰਦਾ ਯਾਰ ਮੇਰੀ ਗੱਲ ਸੁਣ ਜੀ ਭਾਈ ਲਾਜ਼ਮੀ ਆ ਜੀ ਅੱਜ ਉਹ ਆ ਜਾਂਦਾ ਹੈ ਉਹਨੂੰ ਬਾ ਕੇ ਮੰਜੇ ਤੇ ਕਹਿੰਦਾ ਲੈ ਓ ਯਾਰ ਹੁਣ ਹਵਾਲੇ ਰੱਬ ਦੇ مڑ مل لے ایک واری اس ملنے نو تو یاد کرے سیروں سمر سیں لویا سا لے یار حوالے رب دے اے میلے نی چار دنوں دے میں کلام پڑھنا نہیں سی ਪੜਨਾ ਪੈ ਗਿਆ ਅਸੀਂ ਪੂਰੀ ਮਹਿਫਲ ਇੱਥੇ ਤੇ ਇੰਨੇ ਬੰਦੇ ਨਹੀਂ ਲੱਖਾਂ ਦਾ ਮਜਮਾ ਹੁੰਦਾ ਹੈ ਸਾਨੂੰ ਪਤਾ ਹੁੰਦਾ ਕਿੱਥੇ ਕਿਹੜਾ ਗਰੁੱਪ ਬੈਠਾ ਹੈ ਲੇਕਿਨ ਗੱਲ ਕਰਨ ਦਾ ਸਿਰਫ ਮਕਸਦ ਇਹੀ ਹੈ ਤੇ ਕਿਸੇ ਦੇ ਦਿਲ 'ਚ ਗੱਲ ਆ ਜਾਏ ਤੇ ਉਹ ਜਿਹੜੀ ਰਾਹ ਤੇ ਲੱਗਾ ਹੈ ਉਹ ਵਾਪਸ ਆ ਜਾਏ ਬਸ ਇਹੀ ਹੈ ਲੈ ਹੋ ਯਾਰ ਹਵਾਲੇ ਰੱਬ ਦੇ ਮੇਲੇ ਨਹੀਂ ਚਾਰ ਦਿਨਾਂ ਦੇ اس دن عید مبارک ہو سی جس دن پھر ملا گے آپ تشریف رکھیں ابھی قبلہ علامہ صاحب بیان فرمائیں گے بڑا لیٹ آپ نے کہا ہے چلو میں ایک شیر سنا دیتا ہوں ٹھیک ہے بھائی ٹھیک ہے ਮੜਿਆਂ ਨੂੰ ਸੀਨ ਲਾਇਆ ਔਰ ਇਹ ਉਹ ਨਾ ਤੇ ਜਿਹੜੇ ਹਜ਼ੂਰ ਦੇ ਗੁੰਬਦ ਦੇ ਸਾਹਮਣੇ ਬਹਿ ਕੇ ਮੈਂ ਪੜਦਾ ਸੀ ਮੜਿਆਂ ਨੂੰ ਸੀਨ ਲਾਇਆ ਮਿਹਰਬਾਨੀ ਸੋ ਮਾੜਿਆਂ ਨੂੰ ਸੀਨ ਲਾਇਆ ਮਿਹਰਬਾਨੀ ਸੋਣਿਆ ਕਰ ਬੁਲਾ ਕੇ ਖੈਰ ਪਾਇਆ ਮਿਹਰਬਾਨੀ ਸੋਣਿਆ ਮਾੜਿਆਂ ਨੂੰ ਸੀਨ ਲਾਇਆ ਮੇਰ ਪਾਣੀ ਸੋਹਣਿਆ ਮਾੜਿਆਂ ਨੂੰ ਸੀਨੇ ਲਾਇਆ ਮੇਰ ਪਾਣੀ ਸੋਹਣਿਆ ਜਾਣਦੇ ਹੋਇਆ ਵਿਸ਼ਾਹ ਸਾਡੇ ਹਰ ਹਰ ਐਬ ਨੂੰ ਫਿਰ ਵੀ ਉਸ ਤੇ ਪਰਦਾ ਪਾਇਆ ਮਿਹਰਬਾਨੀ ਸੋਹਣਿਆ ਮਾੜਿਆ ਨੂੰ ਸੀਨੇ ਲਾਇਆ ਮਿਹਰਬਾਨੀ ਸੋਹਣਿਆ